दीनन की पाल कर नित संत उभार गनी मन गाय पश पशु नाग नागन राधप सर्व समय सबको प्रीत पार पोखत है जल में थल में पाल में काल के नहीं कर्म विचार राखत है अपन कर दे कर पाप समूह न पेटन पाव और की बात कहाँ कहूँ तो सो सो पेट ही के पाट बीच बचावै रोगन ते यार सोगन ते जाल जोगन ते बहु पांत बचावै सत्र अनेक चलावत काओ तऊ तन एक न लागन पावै देहो शिवावार मोहे यह शुभ कर्मन ते कब हूँ न टरो ਨੈ ਡਰੂ ਅਰਸੇ ਜਬ ਜਾਏ ਲਰੂ ਨਿਸਚੈ ਕਰ ਆਪਣੀ ਜੀਤ ਕਰਉ ਹਰ ਸਿਖ ਹੋ ਆਪਣੇ ਹੀ ਮਨ ਕੋ ਇਹੋ ਲਾਲਚ ਹੈ ਗੁਣ ਤੋ ਉਚਰਉ ਤੇਰੇ ਚਰਨਾ ਤੇ ਸੀਸ ਚੁਕਾਵਾਂ ਮਾਹੀ ਨਨਕਾਣੇ ਵਾਲਿਆ ਤੇਰੇ ਚਰਨਾ ਤੇ ਸੀਸ ਚੁਕਾਵਾਂ ਮਾਹੀ ਨਨਕਾਣੇ ਵਾਲਿਆ ਕੂਕਿਆ ਧਰਮ ਜਦੋਂ ਜ਼ੁਲਮਾਂ ਦਾ ਮਾਰਿਆ ਤਤ ਸ਼ਿਨ ਆਨ ਕੇ ਤੂੰ ਲਿਆ ਅਵਤਾਰਿਆ ਸੁਨ ਦੁਖੀ ਮਜਲੂਮਾਂ ਦੀਆਂ ਤਾਹਾਂ ਮਾਹੀ ਨਨਕਾਣੇ ਵਾਲਿਆ ਤੇਰੇ ਚਰਨਾ ਤੇ ਸੀਸ ਝੁਕਾਵਾਂ ਮਾਹੀ ਨਨਕਾਣੇ ਵਾਲਿਆ ਤੇਰੇ ਹਿਰਦੇ 'ਚ ਕੋਈ ਸੋਮਾ ਸੀ ਪਿਆਰ ਦਾ ਤੇਰੇ ਹਿਰਦੇ 'ਚ ਕੋਈ ਸੋਮਾ ਸੀ ਪਿਆਰ ਦਾ ਚੰਨ ਜਿਹਾ ਨੈਣਾ ਨਾਲ ਦੁਨੀਆ ਨੂੰ ਠਾਰਦਾ ਤੇਰੇ ਰਾਹਾਂ ਵਿੱਚ ਨੈਣ ਵਿਛਾਵਾਂ ਮਾਹੀ ਨਨਕਾਣੇ ਵਾਲਿਆ ਤੇਰੇ ਚਰਨਾ ਤੇ ਸੀਸ ਝੁਕਾਵਾਂ ਮਾਹੀ ਨਨਕਾਣੇ ਵਾਲਿਆ ਤ੍ਰਿਪਤਾ ਦੇ ਹੀਰਿਆਸ ਚਾਈ ਦਿਆ ਚਾਨਣਾ ਤ੍ਰਿਪਤਾ ਦੇ ਹੀਰਿਆਸ ਚਾਈ ਦਿਆ ਚਾਨਣਾ ਨਾਨਕੀ ਦੇ ਵੀਰ ਨਾਨ ਮਾਨਿਆਂ ਦੇ ਮੰਨਣਾ ਹਰ ਦਿਲ ਵਿੱਚ ਤੇਰੀਆਂ ਥਾਵਾਂ ਮਾਹੀ ਨਨਕਾਣੇ ਵਾਲਿਆ ਤੇਰੇ ਚਰਨਾਂ ਤੇ ਸੀਸ ਝੁਕਾਵਾਂ ਮਾਹੀ ਨਨਕਾਣੇ ਵਾਲਿਆ ਤੇਰੀ ਤਸਵੀਰ ਨੂੰ ਮੈਂ ਗਲੇ ਨਾਲ ਲਾ ਲਵਾਂ ਚਰਨ ਧੂੜ ਅੱਖੀਆਂ ਲਈ ਅੰਜਨ ਬਣਾ ਲਵਾਂ ਜੀਬਾ ਏਕ ਕਵਨ ਗੁਣ ਗਾਵਾਂ ਮਾਹੀ ਨਨਕਾਣੇ ਵਾਲਿਆ ਤੇਰੇ ਚਰਨਾ ਤੇ ਸੀਸ ਝੁਕਾਵਾਂ ਮਾਹੀ ਨਨਕਾਣੇ ਵਾਲਿਆ ਜਾਬਰਾਂ ਨੂੰ ਬਾਣ ਮਾਰ ਬਾਣੀ ਦੇ ਨਿਵਾਲਿਆ ਜਾਬਰਾਂ ਨੂੰ ਬਾਣ ਮਾਰ ਬਾਣੀ ਦੇ ਨਿਵਾਲਿਆ ਨਿਰਦਨਾਨ ਥਾਵਿਆਂ ਨੂੰ ਗਲੇ ਨਾਲ ਲਾ ਲਿਆ ਜਾਨ ਕਥੀਆਂ ਨਾ ਤੇਰੀਆਂ ਕਥਾਵਾਂ ਮਾਹੀ ਨਨਕਾਣੇ ਵਾਲਿਆ ਤੇਰੇ ਚਰਨਾ ਤੇ ਸੀਸ ਚੁਕਾਵਾਂ ਮਾਹੀ ਨਨਕਾਣੇ ਵਾਲਿਆ ਜੀਵਨ ਮਨੁੱਖੀ ਅਤੇ ਏਕਤਾ ਦਾ ਦਾਨ ਦੇ ਜੀਵਨ ਮਨੁੱਖੀ ਅਤੇ ਏਕਤਾ ਦਾ ਦਾਨ ਦੇ ਆਤਮ ਗਿਆਨ ਦੇ ਤੇ ਮਿੱਠੜੀ ਜ਼ਬਾਨ ਦੇ ਦੇ ਦਰਸ਼ਨ ਕਸ਼ਟ ਮਿਟਾਵਾ ਮਾਹੀ ਨਨਕਾਣੇ ਵਾਲਿਆ ਤੇਰੇ ਚਰਨਾ ਤੇ ਸੀਸ ਝੁਕਾਵਾਂ ਮਾਹੀ ਨਨਕਾਣੇ ਵਾਲਿਆ